ਸ਼ਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੇ ਭੁੱਲੀ ਤੋਂ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਾਂ ਤੁਧ ਬਿਨ ਅੱਡ ਨਾ ਲਹੰਦੀ ਮੈਂ ਫੁੱਲ ਦੇ ਰੰਗ 'ਚ ਅਸਰੀਰ ਰੂਪੀ ਫੁੱਲ ਦੇ ਰੰਗ ਨੂੰ ਦੇਖ ਕੇ ਮੈਂ ਅੰਤਰਾਤਮਾ ਦੀ ਆਵਾਜ਼ ਨੂੰ ਭੁਲਾਤਾ ਮੈਂ ਜੋਤ ਨੂੰ ਭੁਲਾਤਾ ਜਾਤ ਨੂੰ ਫੜ ਲਿਆ ਸਰੀਰ ਜਾਤ ਨੂੰ ਵੱਲ ਧਿਆਨ ਦੇਤਾ ਜੋਤ ਗਵਾਲੀ ਪਿੱਤਰ ਪਿਆਰੀ ਜੋਤ ਸੀ ਜੋ ਮੂਲ ਗਵਾਲਿਆ ਆਪਣਾ ਸਰੀਰ ਵੱਲ ਧਿਆਨ ਹੋ ਗਿਆ ਸਾਰਾ ਭੁੱਲ ਗਈ ਇਹੀ ਭੁੱਲ ਹੋਈ ਬਿੱਤੇ ਰੰਗ ਕੁਸੁੰਬੇ ਭੁੱਲੀ ਕੁਸੁੰਬ ਦਾ ਫੁੱਲ ਸੀ ਉਹ ਮੁਰਝਾ ਗਿਆ ਬੜੇ ਪਾ ਗਿਆ ਬੜੇ ਪਾਉਣ ਨੂੰ ਮੁਰਝਾਇਆ ਜੁਦੇ ਹਾਂਜੀ ਠੀਕ ਹੈ ਕਹਿਣ ਦਾ ਭਾਵ ਚੇਤਨ ਨੂੰ ਛੱਡ ਕੇ ਜੜ ਨਾਲ ਜੁੜੀ ਰਹੀ ਹੈ ਜੀ ਜੜ ਵੱਲ ਧਿਆਨ ਚਲਾ ਗਿਆ ਤਰਨਾ ਪੋਇਉ ਹੀ ਗਿਓ ਜਰਾ ਪਹੁੰਚਿਓ ਆਨ ਹੈ ਜੀ ਜਰਾ ਪਹੁੰਚਿਓ ਹਾਂਜੀ ਤੋਂ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਾਂ ਤੁਦ ਬਿਨ ਅੱਡ ਨਾ ਲਹੰਦੀ ਤੋਂ ਸੱਜਣ ਮੇਰਾ ਮੈਂ ਤੇਰੀ ਕੀਮਤ ਨਹੀਂ ਪਾਈ ਸਮਝੀ ਤੇਰੇ ਬਿਨਾਂ ਤਾਂ ਮੇਰੀ ਫੁੱਟੀ ਕੌਡੀ ਵੀ ਨਹੀਂ ਬਦੀ ਪ੍ਰਾਪਤ ਹੁੰਦੀ ਫੁੱਟੀ ਕੌਡੀ ਬਣੀ ਹੋਣਾ ਸੰਸਾਰ ਚੋਂ ਤੈਨੂੰ ਛੱਡ ਕੇ ਤਾਂ ਤੂੰ ਹੀ ਰਹਿਣਾ ਮੇਰਾ ਤੁਦ ਬਿਨ ਅੱਡ ਨਾ ਲਹੰਦੀ ਅੱਡ ਫੁੱਟੀ ਕੌਡੀ ਨੂੰ ਕਹਿੰਦੇ ਨੇ ਹਾਂਜੀ ਠੀਕ ਹੈ ਜੀ ਵਿਚੇਤਨ ਨੂੰ ਛੱਡ ਕੇ ਜੜ ਦੀ ਕੀਮਤ ਅੱਧੀ ਕੌਡੀ ਦੀ ਵੀ ਨਹੀਂ ਹੈ ਜੀ ਅੱਧੀ ਕੌਡੀ ਦਾ ਲਾਹਾ ਵਲੀਓ ਤੋਂ ਹੈ ਨਾਲ ਜਾਣੇ ਨਹੀਂ ਕੁਝ ਹੋਦਾ ਤਾਂ ਮਾਇਆ ਦਾ ਤਾਂ ਮਹੱਲਾ ਪੰਜਵਾਂ ਸੱਸ ਵਿਰਾਇਣ ਨਾਨਕ ਜੀਉ ਸਸੁਰਾਵਾਦੀ ਜੇਠੋ ਪੌ ਪੌ ਲੂ ਹੈ ਅੱਬੇ ਪਸ ਪੁਣੇਂਦੇ ਵਤਨ ਜਾ ਮੈਂ ਸੱਜਣ ਤੂੰ ਹੈ ਸੱਚ ਰਾਣ ਸੱਚ ਦਾ ਬੈਲ ਹੋ ਗਈ ਸੱਚ ਜਿਹੜੀ ਮੇਰੀ ਹੈ ਇਸ ਵਕਤ ਦੁਰਮਤ ਹੈ ਉਹ ਬੰਨੇ ਬੰਦੀ ਹੋਈ ਹੈ ਜਿਹੜੀ ਮਤ ਉਹ ਦੁਰਮਤ ਹੈ ਉਹ ਮੇਰੀ ਬੈਲ ਹੋਈ ਹੋਈ ਹੈ ਸੋ ਕਦੀ ਮੈਨੂੰ ਲੈਣ ਦਿੱਤੀ ਕਰਨੀ ਵੜਨ ਦਿੱਤੀ ਬਾਹਰ ਹੈਗਾ ਨਹੀਂ ਢੋਲ ਤੀਰ ਤਨ ਭਜਾਈ ਫਿਰਦੀ ਹੈ ਬਾਹਰ ਹੈ ਘਰ ਮੈਨੂੰ ਕਰੋ ਉਹ ਕਹਿੰਦੀ ਹੈ ਬਾਹਰ ਹੈ ਉਹ ਕਹਿੰਦੀ ਫਿਰਦੀ ਆ ਉਹ ਕਰੋ ਜੀ ਉਹ ਕਰੋ ਜੀ ਆ ਜਗ ਕਰੋ ਫਲਾਣਾ ਕਰੋ ਟਿਮਕਾ ਕਰੋ ਆ ਕਰਮ ਕਰੋ ਆ ਕਰਮ ਕਰੋ ਇਹ ਵੈਰ ਹੋ ਗਈ ਸੱਚੇ ਮਾਰਗ ਤੇ ਨਹੀਂ ਚੱਲਣ ਦਿੰਦੀ ਝੂਠੇ ਮਾਰਗ ਦੀ ਧਾਰਨ ਚ ਧਾਰਨੀ ਹੈ ਝੂਠਾ ਮਾਰਗ ਜਿਹੜੀ ਹੈ ਜਿਹੜਾ ਸਸਰਾ ਉਹ ਵਾਦੀ ਹੈ ਜੀਓ ਸਸਰਾ ਹੈ ਨਾ ਉਹ ਜੀ ਦੀ ਮਤੇ ਹੈ ਬਨ ਮੱਤਾ ਹੈ ਉਹ ਵਾਦੀ ਹੈ ਉਹਦੀ ਵੀ ਨਹੀਂ ਸੀ ਕਿਸੇ ਨਾਲ ਬਣੀ ਉਹਨੇ ਵੀ ਆਪਣੀ ਵੱਖਰੀ ਦੁਨੀਆ ਤੋਂ ਮਤ ਵੱਖਰੀ ਬਣਾ ਲਈ ਸੀ ਹੋਰ ਮਤਾਂ ਸੀਆਂ ਸਾਰੀਆਂ ਸਾਰਿਆਂ ਨਾਲ ਨਹੀਂ ਸੀ ਉਹਦੀ ਬਣਦੀ ਉਹਨੇ ਆਪਣੇ ਅੱਡੇ ਮੱਤ ਬਣਾ ਲਈ ਵਾਦੀ ਸੀ ਵਿਦਵਾਨ ਦੀ ਮੱਤ ਹੈ ਕਹਿਣ ਦਾ ਮਤਲਬ ਕਿਸੇ ਵਿਦਵਾਨ ਦੀ ਘੜੀ ਹੋਈ ਮਤ ਹੈ ਗੁਰਮਤ ਨਹੀਂ ਹੈ ਸਸਰਾ ਬਾਦੀ ਜਿਹੜਾ ਬਾਦੀ ਹੁੰਦਾ ਉਹਦੀ ਬੁੱਧ ਬਿਨਸੀ ਹੋਈ ਹੁੰਦੀ ਹੈ ਬਾਦੀ ਬਿਨਸਾ ਉਹਦੀ ਤਾਂ ਆਪਣੀ ਔਗਲ ਬਿਨਸ ਗਈ ਸੀ ਸਾਨੂੰ ਉਹ ਔਗਲ ਕਿੱਥੇ ਮਿਲਣੀ ਸੀ ਉਹਨੇ ਬਾਦ ਬਾਦ ਚਗਲ ਵਾਲੀ ਸੀ ਸਾਰੀ ਜਿਹੜਾ ਜੇਠ ਹੈਗਾ ਹੁਣ ਜਿੱਤ ਬੜਾ ਬੁੱਢਾ ਉਹਦਾ ਉਹਦੇ ਵੀ ਪੈਰ ਚੜਦੇ ਨੇ ਹੁਣ ਉਹ ਵੀ ਪਛਤਾਉਂਦਾ ਹੈ ਇਹ ਮਤ ਗਲਤ ਹੈ ਉਹਨੂੰ ਵੀ ਫਿੱਟ ਆਉਂਦੀ ਕੌਣ ਰੂਏ ਅੱਬੇ ਪਾਸੇ ਪੁਣੇ ਦੇ ਵਤਨ ਜਾ ਮੈਂ ਸੱਜਣ ਤੂੰ ਆ ਜਿਹੜੀ ਦੁਨੀਆ ਦੀ ਭਾਸ਼ਾ ਨਾ ਖੇੜ ਉਹਦੇ ਮਿੱਟੀ ਦੀ ਦੁਨੀਆ ਇਹ ਪਸ ਇਹ ਜਟੋਲਦੇ ਫਿਰਦੇ ਨੇ ਇਹ ਛਾਂਦੇ ਫਿਰਦੇ ਨੇ ਖੇ ਛਾਂਦੇ ਫਿਰਦੇ ਨੇ ਇਹ ਖੇ ਤੋਂ ਨਹੀਂ ਮਿਲਣਾ ਕੁਝ ਵੀ ਜਾਂ ਮੈਂ ਸੱਜਣ ਤੂੰ ਸੱਜਣ ਤੂੰ ਲੱਭਦੇ ਨੇ ਤੈਨੂੰ ਮਾਇਆ ਦੇ ਵਿੱਚੋਂ ਉਹ ਮਾਇਆ ਦੀ ਮੂਰਤੀ ਚ ਤੂੰ ਪੱਥਰ ਦੀ ਮੂਰਤੀ ਚ ਤੂੰ ਜਿਹੜਾ ਭਸਮ ਦਾ ਬਣਾਇਆ ਹੋਇਆ ਧੂਣਾ ਉਹਦੀ ਭਸਮ ਦੇ ਵਿੱਚ ਤੂੰ ਆ ਭਸਮ ਦਾ ਜੋ ਬੜੀ ਸ਼ਕਤੀ ਹੈ ਐ ਕਰਦੇ ਫਿਰਦੇ ਨੇ ਜੀ ਅੱਛਾ ਜੀ ਪੁਣੇਂਦੇ ਤੋਂ ਕੀ ਭਾਵ ਹੈ ਜੀ ਹੱਬੇ ਪਸ ਪੁਣੇਂਦੇ ਵਤਨ ਉਹਨੇ ਪੁਣਨਾ ਛਾਣਨਾ ਅੱਛਾ ਜੀ ਖਾਕ ਛਾਣਦੇ ਫਿਰਦੇ ਹਾਂ ਜੀ ਖਾਕ ਛਾਣਦੇ ਫਿਰਦੇ ਨੇ ਵਤਨ ਦਾ ਮਤਲਬ ਸਾਰੇ ਹੀ ਸਾਰੇ ਲੋਕ ਨਹੀਂ ਵਤਨ ਤਾਂ ਮੇਰਾ ਤੇਰੇ ਨਾਲ ਹੈ ਤੇਰਾ ਦੇਸ਼ ਮੇਰਾ ਦੇਸ਼ ਇੱਕ ਹੈ ਉਹ ਖਾਕ ਵਾਲੇ ਦੇਸ਼ ਫਿਰਦੇ ਨੇ ਮਾਇਆ ਉਹ ਦੇਸ਼ ਹੈ ਨਹੀਂ ਹੈ ਸਾਡਾ ਜਿੱਥੇ ਛੋੜਦੇ ਨੇ ਉੱਥੇ ਤੂੰ ਵਸਦਾ ਹੀ ਨਹੀਂ ਇੱਥੇ ਉਹ ਟੋੜਦੇ ਨੇ ਮਾਇਆ ਜਿੱਥੇ ਹੁੰਦਾ ਹੀ ਨਹੀਂ ਜਿੱਥੇ ਉਹ ਟੋੜਦੇ ਨੇ ਇਸ ਵਤਨ ਦੀ ਉਹ ਖਾਕ ਛਾਣਦੇ ਨੇ ਉਸ ਵਤਨ ਦੇ ਵਿੱਚ ਤਾਂ ਤੂੰ ਹੁੰਦਾ ਹੀ ਨਹੀਂ ਰਹਿੰਦਾ ਹੀ ਵਤਨ ਨੂੰ ਤੁਸੀਂ ਐ ਕਹੋ ਵੀ ਆ ਸਰੀਰ ਚੋਂ ਦੇ ਨੇ ਅੱਛਾ ਜੀ ਆ ਸਰੀਰ ਮਿੱਟੀ ਦੇ ਸਰੀਰ ਚੋਂ ਦੇ ਨੇ ਠੀਕ ਹੈ ਜੀ ਤੇ ਟੋੜਨਾ ਚਾਹੀਦਾ ਸੀਗਾ ਮਨ ਚੋਂ ਹਾਂ ਟੋੜਨਾ ਚਾਹੀਦਾ ਸੀ ਮਨ ਵਿੱਚੋਂ ਜਿਹੜਾ ਹੁਣ ਆ ਸੱਸ ਵਿਰਾਇਣ ਨਾਨਕ ਜੀਉ ਸਸੁਰਾ ਇਹ ਕੀ ਹੈ ਮਤ ਮਾਤਾ ਸੰਤੋਖ ਪਿਤਾ ਹੈ ਜੀ ਹਾਂ ਮਤ ਮਾਤਾ ਉਹਦੀ ਫਿਰ ਲੱਭਣਾ ਜਾਂਦਾ ਉਹ ਮੱਤ ਦਾ ਸੱਚ ਕਰਨ ਵਾਲੇ ਜਿਹੜੀ ਇਹ ਮਤ ਉਹ ਮਾਤਾ ਸੰਤੋਖ ਪਿਤਾ ਇਹ ਇਹ ਵੀ ਦੋਏ ਮਾਤਾ ਪਿਤਾ ਨੇ ਪਰ ਇਹ ਤਾਂ ਮਾਤਾ ਪਿਤਾ ਇਹ ਤਾਂ ਜਾਏ ਆਪਣੇ ਖਾਨ ਵਾਲੀ ਮਤ ਸੰਤੋਖ ਵਾਲੀ ਨਹੀਂ ਬੇ ਸੰਤੋਖੀ ਹੈ ਇਹ ਜਾਏ ਆਪਣੇ ਖਾਨ ਵਾਲੀ ਮਤ ਵੈਰ ਤਾਂ ਹੀ ਠੀਕ ਹੈ ਕਹਿ ਕੌਣ ਰਿਹਾ ਗੱਲ ਬੁੱਧੀ ਅੱਛਾ ਬੁੱਧੀ ਕਹਿ ਰਹੀ ਹੈ ਵੀ ਜਿਹੜੀ ਮੇਰੀ ਸੱਸ ਸਾਰ ਸਸੁਰਾ ਹੈਗੇ ਮਤ ਦੇ ਪਿੱਛੇ ਗਿਆਨ ਹੈ ਸਸੁਰਾ ਜਿਹਨੇ ਬਣਾਈ ਹੈ ਕਹਿੰਦੀ ਹੈ ਜਿਹੜਾ ਅੱਛਾ ਜੀ ਹਾਂ ਜਿੱਦੀ ਮੱਤ ਹੈ ਸਸੁਰਾ ਹੀ ਹੋਇਆ ਜਿਹਨੂੰ ਗੁਰੂ ਧਾਰਨ ਕੀਤਾ ਸਸਰਾ ਉਹ ਫਿਰ ਸੱਸ ਕੌਣ ਹੈ ਫਿਰ ਉਹ ਜਿਹੜੀ ਉਹਨੇ ਮਦਦ ਦਿੱਤੀ ਉਹ ਸੱਸ ਹੈ ਅੱਛਾ ਜੀ ਵੀ ਜੇ ਸਸੁਰਾਏ ਵਾਦੀ ਹੋਵੇ ਫਿਰ ਮਤ ਵਿਰਾਇਣੇ ਹੋਊਗੀ ਹਾਂ ਜੀ ਮਤ ਵਿਰਾਇਣੇ ਹੋਊਗੀ ਹੋਰ ਕੀ ਹੋਊਗੀ ਤੇ ਜਿਹੜਾ ਉਹਦਾ ਜੇਠਾ ਪੁੱਤਰ ਹੈਗਾ ਜਿਹੜਾ ਚੇਤਾ ਉਹ ਵੀ ਫਿਰ ਉਹਦੇ ਪੈਰ ਲੂਏ ਜਾਣਗੇ ਹਾਂ ਜੀ ਉਹਨੂੰ ਸ਼ਾਂਤੀ ਨਹੀਂ ਹੈ ਉਹਨੂੰ ਕਿਤੇ ਸ਼ਾਂਤੀ ਮਿਲਣੀ ਹੈ ਵੱਡੇ ਦੇ ਹੀ ਪੈਰ ਚੱਲਦੇ ਨੇ ਛੋਟਾ ਦਾ ਪਹਿਲਾਂ ਹੀ ਛੋਟਾ ਦਾ ਪਹਿਲਾਂ ਬਾਗੀ ਹੈ ਜੀ ਉਹ ਪਹਿਲਾਂ ਬਾਗੀ ਹੈ ਅੱਛਾ ਇਹ ਇਸ ਤਰ੍ਹਾਂ ਦਾ ਇੱਕ ਸ਼ਲੋਕ ਭਗਤ ਕਬੀਰ ਜੀ ਦਾ ਹੈਗਾ 482 ਨੰਬਰ ਪੰਨੇ ਤੇ ਉਹਦੇ ਚ ਵੀ ਇਸ ਤਰ੍ਹਾਂ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੂਰੇ ਸਾਸ ਦੀ ਦੁਖੀ ਕੀਤੀ ਹੋਈਆਂ ਹੂੰ ਨੇ ਦੁਖੀ ਕੀਤਾ ਮੈਨੂੰ 80 ਸਾਲ ਮਾਰਾ ਫੜਾਈ ਹੈ ਕਹਿੰਦੀ ਮਹਾਰਾਜ ਜੋ ਸਭ ਕੋ ਬਰੂ ਮਿਲਿਆ ਕੁਝ ਵੀ ਠੀਕ ਹੈ ਜੀ ਇੱਥੇ ਸਸੁਰ ਕੀ ਪਿਆਰੀ ਲਿਖਿਆ ਪਰ ਜਿਹੜਾ ਅਸਲੀ ਸਸੁਰ ਤਾਂ ਪਿਆਰ ਕਰਦਾ ਸੀ ਸਾਸ ਕੀ ਦੁਖੀ ਕੀਤੀ ਹੈ ਮੱਥ ਦੁਖੀ ਕਰਦੀ ਹੈ ਮਤ ਇਹ ਜਿਹੜੀ ਹੈ ਵੈਸ਼ਣ ਮਤ ਹੈ ਵੈਸ਼ਣ ਮਤ ਗਲਤ ਹੈ ਵੈਸ਼ਣ ਸ਼ਬਦ ਨਹੀਂ ਗਲਤ ਹੈ ਵੈਸ਼ਣ ਸੋਜੇ ਸੁਪਰ ਸੁਪਰ ਪ੍ਰਸੰਨ ਠੀਕ ਹੈ ਜਿਸ ਕੀ ਮਾਇਆ ਤੇ ਇਹ ਵੀ ਮਤ ਕਹਿ ਰਹੀ ਹੈ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੂਰੇ ਇਹ ਵੀ ਬੁੱਧੀ ਹੋ ਕਹਿ ਰਹੀ ਹੈ ਫਿਰ ਕਹਾ ਸਖੀ ਸਹੇਲੀ ਨਣਦ ਗਹਿਲੀ ਦੇਵਰ ਕੈ ਬਿਰਹ ਜਰੂਰੇ ਜਿਹੜੀ ਸਖੀ ਸਹੇਲੀ ਦੇ ਨਾਲ ਦੇ ਜਿਹੜੇ ਸੰਤ ਸੀਗੇ ਜਿਨ੍ਹਾਂ ਨਾਲ ਡਿਸਕਸ ਕਰਨਾ ਸੀ ਬਹਿ ਕਿ ਜਿਨ੍ਹਾਂ ਨਾਲ ਮਾਰ ਕੇ ਚੱਲਣਾ ਸੀ ਜਿਨ੍ਹਾਂ ਨਾਲ ਸਲਾਹ ਕਰਨੀ ਸੀ ਉਹ ਵੀ ਨਾਲ ਤਗੇ ਲਈ ਉਹ ਵੀ ਮਾਇਆ ਦੀਆਂ ਫੜੀਆਂ ਹੋਈਆਂ ਨੇ ਮਾਇਆ ਦੇ ਪ੍ਰਭਾਵ ਹੇਠੇ ਨੇ ਉਹ ਵੀ ਮਾਇਆ ਧਾਰੀ ਹੋਣੇ ਸਭ ਜੇੜ ਕੇ ਨਾਮ ਡਰੂ ਹਾਂ ਚਿੱਤ ਕੋਲ ਗਿਆ ਹੈ ਉਹ ਉਹਦੇ ਕੋਲ ਹੈ ਉਹ ਕਹਿੰਦਾ ਵੀ ਨਹੀਂ ਮਾਇਆ ਜਿਹੜੀ ਹੈ ਮਾਇਆ ਧਾਰੀ ਆ ਤਨ ਉਹ ਇਹ ਕਹਿੰਦਾ ਇਹ ਅਲਮ ਲਈ ਮਾਤਾ ਅਦਮ ਲਈ ਭਾਈ ਬ੍ਰਾਹਮਣੀ ਅੱਧੀ ਠੀਕ ਅੱਧੀ ਗਲਤ ਦੇਵਰ ਕੈ ਬਿਰਹ ਜਰੂਰ ਇਹ ਕੀ ਹੈ ਇਹਦਾ ਭਾਵ ਜੀ ਜਿਹਨੇ ਮੈਨੂੰ ਬਲ ਪ੍ਰਾਪਤ ਕਰਾਉਣ ਜਿਹੜੇ ਗਿਆਨ ਨਾਲ ਉਹ ਤਾਂ ਮਿਲ ਨਹੀਂ ਰਿਹਾ ਜਿਹੜਾ ਨੇੜੇ ਲਿਜਾਣ ਵਾਲਾ ਗਿਆਨ ਉਹਦਾ ਤਾਂ ਫਿਰ ਜਿਹੜੇ ਕਰਨ ਵਾਲਾ ਸਾਧਨ ਜਿਹੜਾ ਹੈਗਾ ਉਹ ਕੋਈ ਨਹੀਂ ਹੈ ਅੱਛਾ ਜੀ ਸੱਸ ਵੀ ਠੀਕ ਨਹੀਂ ਹੈ ਸਖੀ ਵੀ ਠੀਕ ਨਹੀਂ ਹੈ ਨਣਦ ਵੀ ਹਾਂ ਸਗੀ ਸਹੇਲੀ ਵੀ ਹੋਈ ਨੇ ਅਗੇ ਸਹੇਲੀ ਨਣਦ ਕਹੇ ਦੀ ਨਾ ਬੰਦਾ ਮਾਇਆ ਮਾਇਆ ਦੇ ਪ੍ਰਭਾਵ ਤੋਂ ਮਨ ਪੈਦਾ ਹੁੰਦਾ ਨਾ ਮਾਇਆ ਦੀ ਸੰਗਤ ਕਰਦਾ ਹੈ ਨਣਦ ਕੌਣ ਹੁੰਦੀ ਹੈ ਜੀ ਮਾਇਆ ਨਹੀਂ ਆਮ ਰਿਸ਼ਤੇ 'ਚ ਨਣਦ ਕਿਹਨੂੰ ਕਹਿੰਦੇ ਆ ਘਰ ਵਾਲੇ ਦੀ ਭੈਣ ਨਣਦੇ ਹੁੰਦੀ ਹੈ ਤ੍ਰਿਸ਼ਨਾ ਜਿਹੜੀ ਹੈ ਨਣਦੇ ਆ ਮਾਇਆ ਦੀ ਤ੍ਰਿਸ਼ਨਾ ਠੀਕ ਹੈ ਤੇ ਦੇਵਰ ਪੜਨਾ ਇਹਨੂੰ ਕਿ ਦੇਵਰ ਹੈ ਦੇਵਰ ਜਿੱਥੋਂ ਬਾਰ ਮਿਲਣਾ ਅੱਛਾ ਪਰ ਇਹ ਕਿਉਂਕਿ ਉੱਪਰ ਜਿਹੜੇ ਰਿਸ਼ਤੇ ਚੱਲਦੇ ਆ ਉਹਨਾਂ ਤੋਂ ਐ ਲੱਗਦਾ ਵੀ ਦੇਵਰੇ ਹੋਊਗਾ ਜਿਵੇਂ ਜੇਠ ਔਰ ਦੇਰ ਹੁੰਨੇ ਅਸੀਂ ਨਿਰਾਕਾਰੀ ਰਿਸ਼ਤੇ ਰੱਖਣੇ ਨੇ ਸਾਡੀ ਭਾਸ਼ਾ 'ਚ ਫਰਕ ਰਹੂਗਾ ਉਹ ਭਾਸ਼ਾ ਅਸੀਂ ਕਿਵੇਂ ਕਰ ਲਾਂਗੇ ਇਸਤੇਮਾਲ ਦੇਵਰ ਦਾ ਬਿਰਹਾ ਦਾ ਮਤਲਬ ਇਹ ਨਹੀਂ ਕੋਈ ਸੰਸਾਰੀ ਉਹਦੇ ਵਿੱਚ ਦੇਵਰ ਦਾ ਬਿਰਹਾ ਕਹਦਾ ਦੇਵਰ ਤਾਂ ਹੁੰਦੇ ਵੀ ਨਹੀਂ ਕਈਆਂ ਦੇ ਜੇਤ ਵੀ ਨਹੀਂ ਹੁੰਦੇ ਭਾਈ ਕੱਲਾ ਹੀ ਹੁੰਦਾ ਹਾਂ ਬਹੁਤ ਵਾਰ ਸੱਸ ਸਹੁਰਾ ਵੀ ਮਰ ਗਏ ਹੁਣ ਫੇਰ ਤਾਂ ਇਹ ਸ਼ਲੋਕ ਬਿਲਕੁਲ ਹੀ ਨਹੀਂ ਚੱਲਣਾ ਹੈ ਜੀ ਹਾਂ ਇਹ ਤਾਂ ਚੱਲਣਾ ਹੀ ਨਹੀਂ ਦੇਵਰ ਕੇ ਬਿਰਹੇ ਜਰੂਰ ਹੈ ਜਿਹੜਾ ਗਿਆਨ ਮੈਨੂੰ ਮਿਲਣਾ ਸੀ ਜਿਹੜਾ ਗਿਆਨ ਨੇ ਸ਼ੁਰੂ ਕਰਨੀ ਸੀ ਨਾ ਗੱਲ ਉਧਰ ਨੂੰ ਲਿਜਾਣ ਦੀ ਰਿਸ਼ਤੇ ਦੀ ਸ਼ੁਰੂ ਕਰਨ ਦੀ ਗੱਲ ਉਹ ਗਿਆਨ ਹੈ ਨਹੀਂ ਉਹ ਰਿਸ਼ਤਾ ਉਹਨੂੰ ਲੈ ਕੇ ਨਹੀਂ ਜਾਂਦਾ ਸ਼ੁਰੂ ਨਹੀਂ ਹੁੰਦੀ ਰਿਸ਼ਤੇ ਦੀ ਗੱਲ ਨਹੀਂ ਸ਼ੁਰੂ ਹੁੰਦੀ ਠੀਕ ਹੈ ਜੀ ਹੱਬੇ ਪਸ ਪੁਣਿੰਦੇ ਵਤਨ ਜਾ ਮੈਂ ਸੱਜਣ ਤੂੰ ਹੈ ਕਿ ਸਾਰਾ ਸੰਸਾਰ ਜੋ ਹੈ ਸਰੀਰ ਰੂਪੀ ਖਾਕ ਛਾਂਦਾ ਜੋ ਲੱਭਦਾ ਇਹਦੇ ਖਾਤਰੇ ਖਾਕ ਛਾਂਦਾ ਇਹਦੇ ਵਿੱਚ ਹੀ ਲੱਭਦਾ ਕਿਸੇ ਨੂੰ ਸਭ ਕੁਝ ਬੁੱਧੀ ਬੈਠਾ ਕਿਸੇ ਦੀ ਪਿੱਛੋਂ ਸਮਾਧੀ ਦੇ ਦਿੰਦੇ ਨੇ ਰੱਖ ਲੈਣਾ ਨੇ ਚੇਤਨ ਦੀ ਸਮਾਦ ਨੂੰ ਛੱਡ ਕੇ ਜੜ ਦੀ ਸਮਾਦ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਉਹ ਕੀ ਕਰਦੇ ਨੇ ਬਣਾ ਕੇ ਰੱਖ ਦਿੰਦੇ ਨੇ ਪਰ ਉਹ ਤਾਂ ਬਣੇ ਨਹੀਂ ਸਕਦੀ ਚੇਤਨ ਦੀ ਬਣ ਸਕਦੀ ਸਮਾਦ ਜਦੋਂ ਮਨ ਔਰ ਚਿੱਤ ਬਰਾਬਰ ਹੁੰਦੇ ਹਨ ਜੀ ਬਣੇ ਨਾ ਬਣੇ ਉਹਨਾਂ ਨੇ ਬਣਾਤੀ ਆਪਣੀ ਠੀਕ ਹੈ ਜੀ ਮੇਲੇ ਲੱਗਦੇ ਆ ਸੇਵੀਆਂ ਚੜਦੀਆਂ ਤਾਂ ਲੋਕ ਛਕਦੇ ਆ ਜੀ ਜਲੇਬੀਆਂ ਵਗਦੀਆਂ ਨੇ ਠੀਕ ਹੈ ਜੀ ਨਾਲੇ ਕਹਿੰਦੇ ਪੀਰ ਵਰ ਬਹੁਤ ਵਧੀਆ ਦਿੰਦੇ ਆ ਜੀ ਠੀਕ ਹੈ ਇਹ ਜਿੰਨੇ ਵਾਰ ਸ਼ਰਾਪ ਹੈ ਇੰਡੀਆ 'ਚ ਰਹਿ ਜਾਂਦੇ ਐ ਇਸ ਮੁਲਕ 'ਚ ਤਾਂ ਕਿਸੇ ਨੂੰ ਨਹੀਂ ਵਾਰ ਮਿਲਿਆ ਸਭ ਦੇ ਲੜਕੇ ਲੜਕੀਆਂ ਇੱਥੇ ਹੈ ਇੱਥੇ ਤਾਂ ਕੋਈ ਕਹਾਣੀ ਨਹੀਂ ਜੁੜਦੀ ਕਿਸੇ ਨਾਲ ਜੀ ਝੂੜੇ ਬੋਲਿਆ ਹੋਇਆ ਝੂੜ ਕੇ ਤੱਕਦੇ ਹੁੰਦਾ ਜਿੰਨਾ ਵੀ ਇਹ ਹੈਗਾ ਨਾ ਜੀ ਵੈਸਟਰਨ ਵਰਲਡ ਇਹਦੇ ਵਿੱਚ ਲੜਕੀਆਂ ਜ਼ਿਆਦਾ ਹੈ ਲੜਕੇ ਘੱਟ ਹੈ ਅੱਛਾ 1200 ਲੜਕੀਆਂ ਵਿੱਚ 1000 ਲੜਕਾ ਜਦ ਕਿ ਇੰਡੀਆ ਵਿੱਚ 800 ਲੜਕੀ ਹੈ ਇਹਦਾ ਮਤਲਬ ਇੰਡੀਆ 'ਚ ਸ਼ੁਰੂ ਤੋਂ ਹੀ ਲੜਕੀਆਂ ਨੂੰ ਮਾਰਦੇ ਰਹੇ ਆਂ ਗੁਲਾਮ ਰਹੇ ਨੇ ਹਾਂਜੀ ਨਾ ਸਿੱਖ ਤਾਂ ਕਹਿੰਦੇ ਆ ਕਿ ਔਰਤ ਨੂੰ ਹੱਕ ਬਰਾਬਰ ਹੈ ਇਸ ਗੱਲ ਨੂੰ ਉਹ ਇੱਕ ਸ਼ਲੋਕ ਤੋਂ ਕਹਿੰਦੇ ਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਆਖੀਏ ਦੀ ਗੱਲ ਬਰਾਬਰ ਥੋੜੀ ਹੁੰਦੀ ਸੋਤ ਨਹੀਂ ਬਿਨ ਪਰਤਾਰੇ ਇਸਤਰੀ ਰੂਪ ਚੇਰੀ ਕੀ ਦੀ ਬਰਾਬਰ ਦਾ ਕਹਿ ਕੇ ਮਾਰੀ ਜਾਂਦੇ ਨੇ ਬਰਾਬਰ ਦਾ ਖਤਰਾ ਪੈਦਾ ਕਰ ਲਿਆ ਇਹਨਾਂ ਨੇ ਬਰਾਬਰ ਕਹਿ ਕੇ ਕਿ ਬਰਾਬਰ ਆ ਗਈ ਤਾਂ ਖਤਰਾ ਪਹਿਲਾਂ ਮਾਰ ਦੋ ਬਰਾਬਰ ਮੰਨ ਕੇ ਹੀ ਖਤਰਾ ਬੰਨਣ ਲੱਗੇ ਠੀਕ ਹੈ ਜੀ ਪੌੜੀ ਜਿਸ ਤੋਂ ਉਠਾ ਚਿੱਤ ਤਿਸ ਦਰਦ ਨਿਵਾਰਣੋ ਜਿਸ ਤੋਂ ਉਠਾ ਚਿੱਤ ਤਿਸ ਕਦੇ ਨਾ ਹਾਰਣੋ ਜੇ ਚਿੱਤ ਵਿੱਚ ਤੂੰ ਉਠਾ ਉਹਦਾ ਦਰਦ ਦੂਰ ਕਰਤਾ ਤਿਸ ਦਰਦ ਨਿਵਾਰ ਲਾ ਉਹਦਾ ਦਰਦ ਦੂਰ ਹੋ ਗਿਆ ਅੰਦਰੋਂ ਉਹਦੀ ਕਰਕ ਕਰੇਜੇ ਮੋਹੇ ਰੇਜੇ ਦੀ ਕੜਕ ਜਾਂਦੀ ਰਹੀ ਚਿੰਤਾ ਦੂਰ ਹੋ ਗਈ ਜਿਸ ਤੋਂ ਪੁੱਠਾ ਚਿੱਤ ਤਿਸ ਕਦੇ ਨਾ ਹਾਰਣੋ ਲੂ ਜਿਹਦੇ ਚੇਤੇ ਤੂੰ ਪੁੱਠਾ ਵਰ ਗਿਆ ਤੂੰ ਸੱਚ ਵਰ ਗਿਆ ਕਾ ਵਰ ਗਿਆ ਉਹ ਕਦੇ ਹਾਰ ਨਹੀਂ ਹੋਗੀ ਕੌਣ ਕਿਹਨੂੰ ਕਹਿ ਰਿਹਾ ਇੱਥੇ ਜਿਸ ਨੂੰ ਉੱਠਾ ਕਹਿਣ ਦਾ ਭਾਵ ਕੀ ਹੈ ਵੀ ਹੁਕਮ ਜੇ ਚਿੱਤ ਦੇ ਵਿੱਚ ਵਸ ਜਵੇ ਹੁਕਮ ਨੇ ਉੱਠਣਾ ਵੇਗੇ ਨਹੀਂ ਉੱਠਣਾ ਅੱਛਾ ਸ਼ਬਦ ਗੁਰੂ ਹੈ ਜੀ ਅਸਲ ਵਿੱਚ ਸ਼ਬਦ ਗੁਰੂ ਤਾਂ ਨਾ ਕਹੋ ਇੱਕ ਹੋ ਕੇ ਕੋਈ ਗੁਰਮੁਖ ਜਿੱਤੇ ਵਰਸ ਜਵੇ ਜੇ ਵਰਸਣ ਵਾਲਾ ਚਾਹੁੰਦਾ ਹੋਵੇ ਉਹਦੀ ਭੁੱਖ ਹੋਵੇ ਤੇ ਉਹ ਵਰਸ ਜਵੇ ਜਿਸ ਤੂੰ ਬੁੱਠਾ ਚਿੱਤ ਚਿੱਤ ਤੱਕ ਗੱਲ ਪਹੁੰਚਣ ਨਹੀਂ ਦਿੰਦੇ ਸੁਣ ਵਾਲੇ ਜਿਹਦੇ ਚਿੱਤ ਤੱਕ ਪਹੁੰਚ ਜਵੇ ਨਾ ਉਹਦੇ ਤੇ ਅਸਰ ਪੈਂਦਾ ਬਣ ਕੇ ਮਨ ਮਨ ਤੱਕੇ ਪਹੁੰਚੇ ਮਨ ਪਿਛੇ ਹੀ ਮੋੜਦੇ ਬੰਦੇ ਨਾ ਬੰਦੇ ਜੇ ਮਨ ਮਨ ਤੱਕ ਰਹਿ ਜਾ ਪਿਛੇ ਚਿੱਤ ਤੱਕ ਪਹੁੰਚੇ ਨਾ ਤੇ ਅਸਰ ਨਹੀਂ ਪੈਂਦਾ ਥੱਲੇ ਤੱਕ ਪਹੁੰਚ ਜਵੇ ਤਾਂ ਅਸਰ ਪੈਂਦਾ ਜੇ ਮਨ ਹਟ ਜਵੇ ਪਰੇ ਦਖਲ ਦੇਣ ਤੇ ਗੁਰਬਾਣੀ ਦਾ ਮਨ ਹਟ ਜਵੇ ਚਿੱਤ ਨੂੰ ਡਾਇਰੈਕਟ ਸੁਣੇ ਚਿੱਤ ਡਾਇਰੈਕਟ ਫੈਸਲੇ ਲਵੇ ਮਨ ਪਿੱਛੇ ਹਟ ਜਵੇ ਤਾਂ ਬਾਣੀ ਸੁਣੀ ਜਾਂਦੀ ਹੈ ਇਹ ਬਾਣੀ ਸਮਝੀ ਜਾਂਦੀ ਹੈ ਮਨ ਦਖਲ ਦੇਵੇ ਫਿਰ ਪੂਰਾ ਅਸਰ ਕਰਦੀ ਹੈ ਸਿੱਧਾ ਚਿੱਤ ਦੇ ਉੱਤੇ ਅਸਰ ਜਾਂਦਾ ਬਾਣੀ ਜੇ ਤੂੰ ਬੁੱਠਾ ਚਿੱਤ ਤਿਸ ਕਦੇ ਨਾ ਹਾਰਨ ਉਹਨੂੰ ਹਰ ਕਦੇ ਵੀ ਨਹੀਂ ਹੁੰਦੀ ਹਾਂਜੀ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਮਿਲਿਆ ਪੂਰਾ ਗੁਰੂ ਪੂਰੇ ਦਾ ਪੂਰਾ ਗਿਆਨ ਜਿਹਨੂੰ ਮਿਲ ਗਿਆ ਗੁਰਬਾਣੀ ਦਾ ਉਹਦਾ ਤਰਨ ਤਾਂ ਡੈਫੀਨਿਟ ਹੈ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ ਤਰੂਗਾ ਹੀ ਤਰੂਗਾ ਜਿਸ ਨੂੰ ਲਾਏ ਸੱਚ ਇਸ ਸੱਚ ਸੰਭਾਲ ਨੂੰ ਜਿਹੜਾ ਸੱਚ ਨਾਲ ਜੁੜ ਗਿਆ ਉਹ ਸੱਚ ਨਾਲ ਸੰਭਲ ਜਾਂਦਾ ਉਹ ਡੁੱਬਣੋਂ ਸੰਭਲ ਜਾਂਦਾ ਉਹ ਥੱਲੇ ਨੂੰ ਜਾਣ ਤੇ ਸੰਭਲ ਜਾਂਦਾ ਸੱਚ ਨਾਲ ਹਾਂਜੀ ਇੱਥੇ ਫਿਰ ਜਿਸ ਮਿਲਿਆ ਪੂਰਾ ਗੁਰੂ ਦਾ ਕੀ ਭਾਵ ਬਣਦਾ ਜੀ ਪੂਰੇ ਦਾ ਪੂਰਾ ਗਿਆਨ ਜੀ ਨੂੰ ਸਮਝ ਆ ਗਿਆ ਜਿਹਦੇ ਸਾਰੇ ਸਵਾਲ ਹੱਲ ਹੋ ਗਏ ਅੱਛਾ ਜੀ ਧਰਮ ਦੇ ਪ੍ਰਤੀ ਸਾਰੇ ਸਵਾਲਾਂ ਦੇ ਜਵਾਬ ਜਿਹਦੇ ਕੋ ਆਗੇ ਪੂਰਾ ਗੁਰੂ ਹੋ ਗਿਆ ਮਿਲ ਗਿਆ ਪੂਰਾ ਗਿਆਨ ਅੱਛਾ ਗੁਰ ਪੂਰਾ ਤਿੰਨ ਲੋਕ ਦਾ ਗਿਆਨ ਹੁੰਦਾ ਤਿੰਨ ਲੋਕ ਦਾ ਗਿਆਨ ਕੁਰਬਾਨੀ ਜੇ ਸਮਝਣ ਵਾਲਾ ਗੁਰੂ ਹੁੰਦਾ ਜੋਤ ਨੂੰ ਵੀ ਸਮਝ ਲੈਂਦਾ ਬੁੱਝਣ ਵਾਲੀ ਗੱਲ ਪ੍ਰਚ ਸਮਝਣ ਵਾਲੀ ਗੱਲ ਪੂਰਾ ਗੁਰੂ ਹੁੰਦਾ ਕੱਲੀ ਸਮਝਣ ਵਾਲੀ ਗੱਲ ਪੂਰਾ ਗੁਰ ਹੁੰਦਾ ਜੇ ਬੁੱਝ ਵੀ ਲਿਆ ਪੂਰਾ ਗੁਰੂ ਹੋ ਗਿਆ ਜੇ ਕੱਲਾ ਸਮਝਿਆ ਸਮਝਿਆ ਤੇ ਪੂਰਾ ਗੁਰ ਹੈ ਠੀਕ ਹੈ ਜੀ ਜਿਸ ਨੂੰ ਲਾਏ ਸੱਚ ਤੇ ਸੱਚ ਸੰਭਾਲਣੋ ਜਿਹਨੂੰ ਸੱਚਾ ਜੋੜਦੇ ਹਾਂ ਸੱਚਾ ਨਾਲ ਸਮਾ ਜਾਂਦਾ ਝੂਠ ਨੂੰ ਛੱਡ ਜਾਂਦਾ ਮਾਇਆ ਨੂੰ ਛੱਡ ਜਾਂਦਾ ਹਾਂਜੀ ਜਿਸ ਆਇਆ ਹੱਥ ਨਿਧਾਨ ਸੋ ਰਹਾ ਭਾਲਣੋ ਜਿਹਦੇ ਹੱਥ ਨਿਧਾਨ ਆ ਗਿਆ ਖਜ਼ਾਨਾ ਆ ਗਿਆ ਹੱਥ ਬ੍ਰਹਮ ਗਿਆਨ ਦਾ ਉਹ ਫਿਰ ਕਿਤੇ ਟੋੜੂਗਾ ਨੂੰ ਟੋੜਨ ਦੀ ਕੀ ਲੋੜ ਹੈ ਉਹ ਤਾਂ ਖਜ਼ਾਨਾ ਮਿਲ ਗਿਆ ਭਾਲਦਾ ਹੋਇਆ ਜਿਹਨੂੰ ਮਿਲਿਆ ਨਹੀਂ ਉਹ ਜੋਗੀ ਜਿਹੜੇ ਤੁਰੇ ਫਿਰਦੇ ਨੇ ਭਾਲਦੇ ਉਹਨਾਂ ਜਿਹੜੇ ਭਾਲਦੇ ਨੇ ਜੇ ਮਿਲਿਆ ਨਹੀਂ ਜਿਹਨੂੰ ਮਿਲ ਗਿਆ ਉਹ ਭਾਲਦਾ ਨਹੀਂ ਜਿਹੜਾ ਭਾਲਦਾ ਉਹਨੂੰ ਜੇ ਮਿਲਿਆ ਨਹੀਂ ਠੀਕ ਹੈ ਜੀ ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰੇਣ ਬਿਰਹੀ ਚਾਰਣੋ ਜਿਹਨੂੰ ਇੱਕੋ ਰੰਗ ਚੜਿਆ ਹੈ ਉਹਨੂੰ ਸਮਝ ਲੋ ਭਗਤ ਹੈ ਜਿਹਨੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਭਗਤ ਗਿਆਨਵਾਨ ਹੈ ਉਹਨੂੰ ਸਭ ਗਿਆਨ ਹੈ ਭਗਤ ਨੂੰ ਉਹਨੂੰ ਭਗਤ ਜਾਣੋ ਕਿ ਉਹ ਭਗਤ ਨੂੰ ਸਾਰੀ ਜਾਣਕਾਰੀ ਹੈ ਜੀ ਉਹ ਭਗਤ ਨੂੰ ਸਾਰੀ ਟੋਟਲ ਜਾਣਕਾਰੀ ਹੁੰਦੀ ਹੈ ਠੀਕ ਹੈ ਜੀ ਉਹ ਸਭਨਾ ਕੀ ਰੇਣ ਬਿਰਹੀ ਚਾਰਣ ਪਰ ਉਹ ਸਭਨਾ ਕੀ ਰੇਣ ਰਹਿੰਦਾ ਉਹਦੀ ਗੱਲ ਸਾਰਿਆਂ ਨੂੰ ਹੀ ਸਾਰਿਆਂ ਵਾਸਤੇ ਇੱਕ ਹੁੰਦੀ ਹੈ ਬਿਰਹੀ ਚਾਰਣੋਂ ਤੋਂ ਕੀ ਭਾਵ ਹੈ ਜੀ ਕਿਸੇ ਦਾ ਵੀ ਵਿਛੋੜਾ ਹੈ ਉਹਦਾ ਇਲਾਜ ਕਰ ਸਕਦਾ ਜੋ ਵਿਜੋਗ ਹੈ ਕਿਸੇ ਵੀ ਮਤ ਦਾ ਉਹ ਸਾਰਿਆਂ ਦਾ ਹੀ ਇਲਾਜ ਹੈ ਉਹਦੇ ਕੋਲ ਵਿਜੋਗ ਮਨਰ ਚਿੱਤ ਦਾ ਹੈ ਜੀ ਨਾਲ 'ਚ ਫਰਕ ਹੈ ਕੋਈ ਚੀਜ਼ ਦਾ ਵਿਜੋਗ ਕੋਈ ਗਲਤ ਬੰਦੀ ਬੈਠਾ ਉਹਨੂੰ ਸਮਝਾ ਦਿੰਦਾ ਵੀ ਗਲਤ ਆ ਹੈ ਬਜੋਗਾ ਹੁੰਦਾ ਨਹੀਂ ਹਾਂਜੀ ਸਭ ਤੇਰੇ ਚੋਜ ਵਿਡਾਨ ਸਭ ਤੇਰਾ ਕਾਰਨ ਚੋਜ ਵਿਡਾਨ ਸਭ ਤੇਰੇ ਹੀ ਆ ਤੇਰਾ ਹੀ ਕਾਰਨ ਸ੍ਰਿਸ਼ਟੀ ਸਾਜੀ ਹੈ ਅਜੋ ਰਚਨਾ ਸਾਰੀ ਤੇਰੇ ਕਾਰਨ ਹੀ ਹੈ ਜੀਵ ਦੇ ਕਾਰਨ ਹੀ ਹੈ ਪ੍ਰਭ ਦੇ ਕਾਰਨ ਹੈ ਜੀ ਜੀਵ ਪ੍ਰਭ ਕੋਈ ਗੱਲ ਹੈ ਠੀਕ ਹੈ ਜੀ ਪ੍ਰਭ ਕਰਕੇ ਹੀ ਸਾਰੀ ਸ੍ਰਿਸ਼ਟੀ ਔਰ ਜੋ ਚੋਜ ਵਿਡਾਨ ਚੱਲ ਰਿਹਾ ਹੈ ਇਹ ਪ੍ਰਭ ਕਰਕੇ ਹੀ ਹੈ ਜੀ ਹਾਂ ਜੀ